ਚੌਪਈ ਬੰਦ ਸਾਲ ਨਿਰਵਿਸਤੈ ਪਠਾਇਓ ਪ੍ਰਾਸ ਮੈਂ ਪੁਨ ਨਿਕਟ ਬੁਲਾਇਓ ਬੋਰੂ ਮੰਤਰੀ ਕਥਾ ਉਚਾਰਿਓ ਚਿੱਤਰ ਸਿੰਘ ਕੋ ਭਰਮ ਨਿਵਾਰਿਓ ਦੋਹਰਾ ਸ਼ਾਹ ਬਾਦ ਮੈਂ ਏਕ ਮੁਗਲ ਕੀ ਬਾਲ ਤਾਸੋ ਕੀਆ ਚਰਿਤ੍ਰ ਇਕ ਸੋ ਤੁਮ ਸੁਨੋ ਨਿਰਪਾਲ ਚੌਪਈ ਤਾਕੂ ਨਾਮ ਨਾਦਰਾ ਬਾਨੋ ਮਿਤ ਰੂਪ ਤਾਕੂ ਜਗ ਜਾਨੋ ਅਧਿਕ ਤਰਨ ਕੋ ਤੇਜ ਬਿਰਾਜਤ ਜਾ ਸਮ ਅੰਤ ਨ ਕਧੂ ਰਾਜਤ ਦੋਹਰਾ ਨਿਸ ਦਿਨ ਬਾਸ ਤਹਾਂ ਕਰੈ ਮੁਗਲਨ ਅੰਤੈ ਜਾਏ ਔਰ ਇਸਤਰੀਆਂ ਸੋ ਭਜੈ ਤ੍ਰੀ ਤੋਂ ਕਛ ਨਾ ਸੰਕਾਏ ਹੇਰ ਮੁਗਲ ਅੰਤੈ ਰਮਤ ਤਰਨ ਧਾਰ ਰਿਸ ਚਿਤ ਕੀਨਾ ਏਕ ਬੁਲਾਏ ਗ੍ਰਹਿ ਬਾਲ ਕੇ ਕੋ ਮਿਤ ਏਕ ਦਿਵਸ ਤਾ ਸੋ ਕਹਿਓ ਭੇਦ ਸਗਲ ਸਮਝਾਏ ਪੁੱਤਰ ਤਾਮ ਤੇ ਰਾਖਿਓ ਨਿਜ ਪਤ ਤੇ ਡਰ ਪਾਏ ਪੀਏ ਸੋਵ ਤ੍ਰਿਜਾ ਕੈ ਪਤ ਕੋ ਦਿਓ ਜਗਾਏ ਲੈ ਆਗਿਆ ਸੁਤ ਬਨਕ ਕੇ ਸੰਗ बिहारी ਜਾਏ ਪੀਏ ਸੋਵਤਰੀ जोज ਗਏ कह ਦੁਸ਼ਟ ਕੋ ਆਏ ਤੁਰਤ ਦੋਸਤੀ ਪਤ ਜਾਏ ਨਾਦ ਨਹਿ ਛੁਟ ਜਾਏ अड़िल पी को प्रथम जिवाए आप पुन खाइय के पूछे बिन नायक ना लग कह जाइय जो पिए आयस दे सो सिर पर लीजिय हो बिन ताके कछ कह ना कार्य कीजिय दोहरा बिन पिय की आज्ञा लई मैं लग को नह जाओ ਕੋਟ ਕਛ ਤਨ ਪੈ ਸਹੋ ਪੀ ਕੋ ਕਹੋ ਕਮਾਓ ਸੁਨਤ ਬਚਨ ਮੂਰਖ ਮੁਗਲੇ ਆਗਿਆ ਤ੍ਰੀ ਕਹਿ ਦੀਨ ਰੀਤ ਗਇਓ ਜੜ ਬੈਣ ਸੁਨ ਸਕਿਓ ਨਾ ਕਛ ਛਲ ਜੀਨ ਸੁਨਤ ਬਚਨ ਤ੍ਰੀ ਉਠ ਚਲੀ ਪੀ ਕੀ ਆਗਿਆ ਪਾਏ ਮਾਨੀ ਸਦ ਬਨਕ ਸੋ ਹਿਰਦੈ ਹਰਖ ਉਪਜਾਏ ਪਰੈ ਆਪਦਾ ਦਾ ਕੈਸੀਐ ਕੋਟ ਕਸ਼ਟ ਸਹਿ ਲੇਤ ਤਉ ਸੁਗਰ ਨਰ ਇਸਤਰੀਆਂ ਭੇਦ ਨਾ ਆਪਣੋ ਦੇਤ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤ੍ਰੇ ਭੂਪ ਮੰਤਰੀ ਸੰਵਾਦੇ 19ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਪੁਜੰਗ ਛੰਦ ਬਹੁਰ ਬੰਦ ਗ੍ਰਹਿ ਮਾਜ ਨਿਰਪੂਤ ਡਾਰਿਓ ਭਈ ਭੋਰ ਬੌਰੋ ਨਿਕਟ ਕੋ ਹਕਾਰਿਓ ਤਵੈ ਮੰਤਰੀਓ ਰਾਏ ਸੋ ਬੈਨ ਪਾਖਿਓ ਚਿਤ੍ਰ ਸਿੰਘ ਕੇ ਪੂਤ ਕੋ ਪ੍ਰਾਨ ਰਾਖਿਓ ਸ਼ਹਿਰ ਚੀਨ ਮਾ ਚੀਨ ਮੈਂ ਏਕ ਨਾਰੀ ਰਹੈ ਆਪਣੇ ਖਾਮਦੈ ਅਦਕ ਪਿਆਰੀ ਜੋ ਸੋਵੈਨ ਭਾਖੈ ਵਹੀ ਬਾਤ ਮਾਨੈ ਬਿਨਾ ਤਾਹੇ ਪੂਛੇ ਨਹੀਂ ਕਾਜ ਠਾਨੈ ਦਿਨੋ ਰੈਨ ਡਾਰੈ ਰਹੈ ਤਾਹੇ ਡੇਰੈ ਬਿਨਾ ਤਾਹੇ ਨੈ ਇੰਦਰ ਕੀ ਹੂਰ ਹੈਰੈ ਤ੍ਰਿਆ ਰੂਪ ਆਨੂਪ ਲਹਿ ਪੀ ਜੀਵੈ ਬਿਨਾ ਨਾਰਿ ਪੂਛੇ ਨਹੀਂ ਪਾਨ ਪੀਵੈ ਮਤੀ ਲਾਲਨੀ ਕੋ ਰਹੈ ਨਾਮ ਬਾਲਾ ਦਿਪੈ ਚਾਰ ਆਬਾ ਮਨੋ ਰਾਗ ਮਾਲਾ ਸੁਨੀ ਕਾਨ ਐਸੀ ਨਾ ਵੈਸੀ ਨਿਹਾਰੀ ਭਈ ਹੈ ਨ ਆਗੇ ਨਾ ਹੋਵੇ ਹੈ ਕੁਮਾਰੀ ਮਨੋ ਆਪ ਲੈ ਹਾਥ ਬ੍ਰਹਮੈ ਬਨਾਈ ਕਿਦੋ ਦੇਵ ਜਾਨੀ ਕਿਦੋ ਮੈਨ ਜਾਈ ਭਈ ਨਾਹਿ ਨਹਿ ਹੈ ਨਾ ਹੋਵੇ ਹੈ ਤ੍ਰਿਵੈਸੀ ਮਨੋ ਜਛਨੀ ਨਾਗਨੀ ਕਿੰਨਰ ਲੈਸੀ ਤਿਨਕ ਦੇਸ ਕੇ ਰਾਵ ਸੋ ਨੇ ਠਾਨਿਓ ਮਹਾ ਚਤੁਰ ਤਿਹ ਚਿਤ ਕੇ ਬੀਚ ਜਾਨਿਓ ਅਧਿਕ ਰੂਪ ਆਨੂਪ ਤਾ ਕੋ ਵਿਰਾਜੈ ਲਖੈ ਜਾਹੇ ਕੰਦਰਪ ਕੋ ਦਰਪ ਭਾਜੈ ਦੋਹਰਾ ਅਧਿਕ ਪ੍ਰੀਤ ਤਾ ਸੋ ਕਰੀ ਚਿਤ ਮੈਂ ਚਤੁਰ ਪਛਾਨ ਛਾੜ ਦਈ ਲੱਜਾ ਸਵੈ ਬਧੀ ਵਿਰਹ ਕੇ ਬਾਨ ਟੋਟ ਕੇ ਛੰਦ ਲਖ ਰੂਪ ਲਲਾਜੂ ਕੋ ਰੀਜ ਰਹੀ ਜੇ ਜੋਤ ਪ੍ਰਵਾ ਨਹਿ ਜਾਤ ਕਹੀ ਨਿਸ ਏਕ ਤ੍ਰਿਆ ਤੇ ਬੋਲ ਲਿਓ ਮਨ ਭਾਵਤ ਭੂਗ ਸੋ ਭੋਗ ਕੀਓ ਸਿਗਰੀ ਨਿਤ ਭੂਪ ਸੋ ਭੋਗ ਕਰਿਓ ਇਹ ਬੀਜ ਤ੍ਰਿਆਪਤਿ ਆਨ ਪਰਿਓ ਤੇ ਆਪਤ ਜਾਣ ਡਰੀ ਹੀ ਮੈਂ ਭਾਂ ਚਰਿਤਰ ਠਟਿਓ ਜੀਵ ਮੈਂ ਦੋਰਾ ਤਕਿਆ ਕਰ ਰਾਖਿਓ ਨਿਰਪੈ ਆਪਣੀ ਸੇਜ ਬਣਾਏ ਜਾਇ ਪੀਐ ਆਗੇ ਲਿਓ ਪਰਮ ਪ੍ਰੀਤ ਉਪਜਾਏ ਭੂਪ ਲਖਿਓ ਚਿਤ ਮੈਂ ਫਸਿਓ ਆਨ ਤ੍ਰਿਆ ਕੇ ਹੇਤ ਅਤਕ ਚਿਤ ਭੀਤਰ ਡਰਿਓ ਸਵਾਸ ਨਾ ਉਚੋ ਲੇਤ ਪਤ ਸਿਓ ਅਤਰਤਿ ਮਾਨ ਕੈ ਰਹੀ ਗਰੇ ਲਵਟਾਏ ਕਿਉ ਸਿਰਾਨੋ ਭੂਪ ਕੋ ਸੋਇ ਰਹੈ ਸੁਖ ਪਾਏ ਘੋਰ ਭੈ ਉਠ ਪੀ ਗਇਓ ਨਿਰਭ ਸੋ ਭੋਗ ਕਮਾਏ ਕਾੜ ਸਿਰਾਨਾ ਤੇ ਤੁਰਤ ਸਦਨ ਦਿਓ ਪਹੁੰਚਾਏ ਜੇ ਸਿਆਣੇ ਹੋਇ ਜਗਤ ਵੈ ਤ੍ਰੀ ਸੋ ਕਰਤ ਪਿਆਰ ਤਾਹੇ ਮਹਾ ਜੜ ਸਮਝੀਐ ਚਿਤ ਭੀਤਰ ਨਿਰਧਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 20ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ